ਇੰਗਲਿਸ਼ ਲੋਏ ਜਿਉਂ ਕਰੇ ਇਹਦੀ ਮੁਸਕਰਾਹਟ ਨੂੰ ਵੇਖਿਆ ਕਰਨਗੇ ਲੋਕ ਕਦੇ ਸਾਡੇ ਹਲੇ ਵੇਖ ਕੇ ਕਦੇ ਸਾਨੂੰ ਪਾ ਲਵੇ ਜਿਉਂ ਕਰੇ ਤੈਨੂੰ ਕੀ ਪਤਾ ਇਹ ਲੋਕਾਂ ਨੂੰ ਕਰਨ ਦੇ ਜੋ ਕਰਦੇ ਮਾਤਾ ਜੀ ਆਏ ਨੇ ਅੰਦਰੋਂ ਬਾਹਰ ਸਦਰਾਂ ਜੀ ਬਾਹਰ ਡੋੜੀ ਜੇ ਨੇ ਫੇਰ ਸੰਤਰੀ ਨੇ ਆਖਿਆ ਸਾਨੂੰ ਪਤਾ ਰਾਤ ਇਹਨੇ ਦੁਆਨ ਲਾਇਆ ਇਹ ਰੋਜ਼ ਦੁਆਨ ਲਾਉਂਦੇ ਅਸੀਂ ਅੱਜ ਰਿਪੋਰਟ ਦੇ ਦੇਣੀ ਆ ਜਾ ਕੇ ਮਾਤਾ ਜੀ ਪਿਛਾਂ ਤਰਤ ਪਏ ਤੇ ਫਿਰ ਆਖਣ ਲੱਗੇ ਮੈਂ ਕੀ ਕਰਾਂ ਫਿਰ ਇਥੋਂ ਅੰਦਰੋਂ ਇੱਕ ਢੋਲਕੀ ਲਿਆ ਕੇ ਤੇ ਉਹ ਡੇੜੀ ਤੋਂ ਬਾਹਰ ਰੱਖ ਕੇ ਉਹਨਾਂ ਦੇ ਸਾਹਮਣੇ ਤੇ ਫਿਰ ਅੱਗ ਲਾਤੀ ਆਖਿਆ ਲਿਆ ਰਾਤੀ ਦੁਆ ਲਾਇਆ ਤੇਰੇ ਹੁੰਦਿਆਂ ਸਾੜ ਦਿੰਨੇ ਆ ਵੇਖੀ ਰਿਪੋਰਟ ਨਾ ਦਵੀਂ ਅੱਗੇ ਸਰਗੁਰੂ ਰਾਮ ਸਿੰਘ ਮਹਾਰਾਜ ਵੱਡਿਆਂ ਸਰਗੁਰਾਂ ਨੂੰ ਸੱਦਿਆ ਸੀ ਲੁਧਿਆਣੇ ਉਹ ਮੁੜੇ ਹੀ ਨਹੀਂ ਗਏ ਫੇਰ ਨਾ ਰਿਪੋਰਟ ਦੇਣੀ play ਬਾਬਾ ਟੈਲ ਸਿੰਘ ਜੀ ਸੇਖਵਾਂ ਵਾਲੇ ਬਾਬੇ ਸ਼ਰਮਨ ਸਿੰਘ ਜੀ ਹੁਣਾਂ ਦੇ ਸੁਪੁੱਤਰ ਜਿਤਨਾ ਤੁਸੀਂ ਸ਼ਬਦ ਪੜ ਰਹੇ ਜੋ ਸਭ ਮਸਤਾਨੇ ਦੁਆਨੇ ਹੋ ਕੇ ਇਹ ਬਾਬੇ ਟੈਲ ਸੁਣੀ ਪਾਠ ਕਰ ਰਹੇ ਨੇ ਸਤਿਗੁਰਾਂ ਦੇ ਨਿਮਿਤ ਤੇ ਪਾਠ ਕਰਦਿਆਂ ਕਰਦਿਆਂ ਅੰਦਰੋਂ ਉੱਠਿਆ ਵੜਵਾ ਤੇ ਫਿਰ ਸਤਿਗੁਰਾਂ ਨੂੰ ਤਾਨਾ ਮਾਰ ਕੇ ਆਂਦੇ ਕੀ ਪਤਾ ਤੂੰ ਕਿੱਥੇ ਬੈਠਾ ਹੈ ਮੈਂ ਕਿੱਥੇ ਪਾਠ ਰੱਖ ਕੇ ਬੈਠਾ ਹਾਂ ਮੇਰੇ ਪਾਠ ਦਾ ਤੈਨੂੰ ਕੀ ਪਤਾ ਹੈ ਬਸ ਬਾਬੇ ਟੈਲ ਸੁਣੀ ਆਂਦੇ ਹੁੰਦੇ ਸੀ ਮੇਰਾ ਰੋਣ ਨਿਕਲ ਗਿਆ ਇੰਨੀ ਗੱਲ ਅੰਦਰੋਂ ਉੱਠਦੇ ਆਈ ਪਾਠ ਕਰਦਿਆਂ ਕਰਦਿਆਂ ਰੋਣ ਡੈ ਗਿਆ ਉਤਾਂ ਨੂੰ ਨਿਗਾਹ ਪਈ ਤੇ ਸਾਹਵੇਂ ਸਰਦਰਾਂ 'ਚ ਸਰਗੁਰੂ ਰਾਮ ਸਿੰਘ ਜੀ ਖਲੋਤੇ ਨੇ ਮੈਂ ਅਰਜ ਕੀਤੀ ਸੀ ਇਹ ਮਾਰਾ ਜੀਵਣਾ ਸਹਿਬ ਸੱਚੇ ਵੇਖ ਸਾਡਾ ਜੀਵਣਾ ਵੇਖ ਨਹੀਂ ਹੈ ਕੌਣ ਹਾਂ ਆਪਾਂ ਨੇ ਵਾਵਾ ਜਣੇ ਬੈਠੇ ਡੇ ਹਨ ਉਹਨੂੰ ਤਾਨੇ ਮਾਰਨ ਸਾਡਾ ਇਹ ਕਿ ਜਾਣਾ ਜਿਹੜਾ ਪਾਠ ਕਰਦਾ ਹੁੰਦਾ ਰਿਹਾ ਕੀ ਪਤਾ ਤੂੰ ਕਿੱਥੇ ਆ ਉਦਾਂ ਨੂੰ ਨਿਗਾ ਧਿਆਨ ਪਿਆ ਨਿਗਾ ਚੁੱਕੀ ਤਾਂ ਸਤਿਗੁਰੂ ਰਾਮ ਸਿੰਘ ਜੀ ਬਾਹਰ ਸਰਦਵਾ 'ਚ ਖਲੋਤੇ ਆ ਫਿਰ ਬਾਬੇ ਟਹਿਲ ਸੁਣੀਆਂ ਨੇ ਨਹੀਂ ਮੇਰੇ ਵਸ ਨਹੀਂ ਰਹੀ ਗੱਲ ਮੈਂ ਰੁਮਾਲਾ ਹੀ ਪਾ ਦਵਾਂ ਉੱਤੇ ਮੇਰੇ ਵਸ ਨਹੀਂ ਰਹੀ ਮੈਂ ਲਾਗੇ ਦਿਆਂ ਨੂੰ ਹੀ ਦੱਸ ਦਵਾਂ ਕਿ ਤੁਸੀਂ ਦਰਸ਼ਨ ਮੇਲਾ ਕਰ ਲਓ ਬਸ ਫਿਰ ਉਸੇ ਵੇਲੇ ਹੀ ਕਿਲਕ ਮਾਰ ਕੇ ਤੇ ਬਾਹਰ ਨੂੰ ਨਸ ਉੱਠੇ ਜਿਉਂ-ਜਿਉਂ ਮਗਰ ਨਸੇ ਜਾਂਦੇ ਨੇ ਕਿਉਂ ਤੋਂ ਸੱਚੇ ਬਾਦਸ਼ਾਹ ਹੋਰ ਅਗਾਂ ਤੁਰ ਜਾਂਦੇ ਨੇ ਨਸਣਾ ਕੀ ਫੇਰ ਨਸ ਪੈਂਦੇ ਆ ਫੇਰ ਡਿੱਗ ਪੈਂਦੇ ਆ ਕੁਝ ਫੈਸਲੇ ਦੇ ਚਲੇ ਗਏ ਸੱਜੇ ਜੀ ਦਾ ਦਰਸ਼ਨ ਮੇਲਾ ਨਹੀਂ ਹੋਇਆ ਬਸ ਫਿਰ ਉੱਥੇ ਗੱਜ ਖਾ ਕੇ ਡਿੱਗ ਪਏ ਜ਼ਮੀਨ ਤੇ ਤੇਰ ਚਿਰ ਮਗਰੋਂ ਸੁਰਤ ਆਈ ਆਲੇ ਦੋਲੇ ਉੱਠ ਕੇ ਵੇਖਿਆ ਪਤਾ ਨਹੀਂ ਲੱਗਾ ਮੈਂ ਕਦੋਂ ਨਾਸ ਆਇਆ ਪਿੰਡੋਂ ਕਦੋਂ ਦਾ ਇੱਥੇ ਪਿਆ ਆ ਕਹਿੰਦੀ ਆਇਆ ਮੇਰਾ ਆਲੇ ਦੋਲੇ ਵੇਖ ਕੇ ਤੱਕ ਤੇ ਆਖਿਆ ਮੈਂ ਮਗਰ ਮਗਰ ਆਇਆ ਸਤਗੁਰਾਂ ਦੇ ਹੁਣ ਨਹੀਂ ਪਤਾ ਕਿੱਧਰ ਚਲੇ ਗਏ ਆ ਫਿਰ ਵਿਜੋਗੀ ਹੋਏ ਨੇ ਆਖਿਆ ਮੈਂ ਕਿਸੇ ਨੂੰ ਪੁੱਛਾਂ ਤੂੰ ਨਹੀਂ ਵੇਖਿਆ ਜਿਹੜਾ ਆਲੇ ਦੋਲੇ ਕੋਈ ਨਜ਼ਰ ਆਇਆ ਹੋਵੇ ਮਾਰੀਆ ਝਾਤ ਫਿਰ ਵਾਜਾ ਮਾਰਨ ਦੇ ਪਿਆ ਇੱਥੇ ਸੱਚੇ ਪਾਤਸ਼ਾਹ ਇਹ ਤੂੰ ਨਹੀਂ ਵੇਖਿਆ ਕਿੱਥੇ ਗਏ ਆ